ਸ਼ਲੋਕ ਹਉ ਹਉ ਕਰਤ ਬਿਹਾਨੀਆਂ ਸਾਖਤ ਮੁਗੜ ਮੁਗਦ ਅਜਾਨ ਰੜਕ ਮੂਏ ਜਿਉ ਤਰਖਾਵੰਤ ਨਾਨਕ ਕਿਰਤ ਕਮਾ ਹਾਂ ਹਾਂ ਕਰਤ ਬਿਹਾਨੀਆਂ ਸਾਖਤ ਮੁਗਦ ਅਜਾਨ ਸਾਖਤ ਨੂੰ ਗੁਰਬਾਣੀ ਮੁਗਦ ਮੰਦੀ ਹੈ ਅਜਾਨ ਦਾ ਮਤਲਬ ਹੁੰਦਾ ਅਗਿਆਨੀ ਜਿਹੜਾ ਕੁਝ ਵੀ ਨਹੀਂ ਜਾਣਦਾ ਜਿੰਨੇ ਸਾਖਤ ਨੇ ਕੁਝ ਨਹੀਂ ਜਾਣਦੇ ਜਿੰਨੇ ਮਨਮਤੀਆਂ ਨੇ ਕੁਝ ਨਹੀਂ ਜਾਣਦੇ ਆ ਝੂਠ ਝਾੜ ਬੋਲ ਕੇ ਆਪਣਾ ਤਾਂ ਹੀ ਉਹ ਕਹਿੰਦੇ ਨੇ ਵੀ ਤਰਕ ਨਹੀਂ ਕਰਨਾ ਜੀ ਧਰਮ ਤੇ ਸਵਾਲ ਨਹੀਂ ਕਰਨਾ ਕਿ ਬੰਦੇ ਕੁਝ ਨਹੀਂ ਨਾ ਹੈ ਜਵਾਬ ਹੈ ਨਹੀਂ ਗੱਲ ਦਾ ਜੇ ਕੋਈ ਤਰਕ ਕਰ ਉਹ ਜਵਾਬ ਨਹੀਂ ਝੂਠੇ ਦਾ ਜਵਾਬ ਕੀ ਹੁੰਦਾ ਇਹ ਕਰਕੇ ਉਹਨਾਂ ਨੇ ਤਰਕੇ ਬੰਦ ਕਰ ਗੁਰਬਾਣੀ ਕਹਿੰਦੀ ਹੈ ਤਰਕ ਨਾ ਚਾ ਪਰਮਾ ਹੈ ਜੇ ਤਰਕ ਤੇਰੇ ਚ ਹੈ ਹੀ ਨਹੀਂ ਤੇਰੇ ਚ ਤਾਂ ਭਰਮ ਹੀ ਸਮਝੋ ਨੇਰ ਗਵਾਰ ਹੈ ਫਿਰ ਭਰਮ ਬਦੂ ਘਾਟੇ ਜਾਂਦਾ ਜੇ ਤਰਕ ਨਹੀਂ ਤਰਕ ਨਹੀਂ ਆ ਗਿਆਨ ਨਹੀਂ ਦੂਏ ਦੀ ਗੱਲ ਨੂੰ ਟੋਕੂ ਹੋ ਜਿਹੜਾ ਆਪ ਗਿਆਨਵਾਨ ਹੈ ਇਹ ਗੱਲ ਕੀ ਕਹਿ ਰਿਹਾ ਮੈਂ ਤੇ ਗੱਲ ਬਣਦੀ ਹੋਈ ਇਸ ਪਾਸੇ ਅੱਖਾਂ ਨਾਲ ਦੇਖਣ ਵਾਲਾ ਹੈ ਨਹੀਂ ਦਰਸ਼ਨ ਅੱਖਾਂ ਨਾਲ ਕਰਾਉਣੇ ਸਾਰੇ ਸਾਖਤ ਸਾਰੇ ਅੱਖਾਂ ਨਾਲ ਦਰਸ਼ਨ ਕਰਾਉਂਦੇ ਸਵਾਇ ਗੁਰਬਾਣੀ ਤੋਂ ਕੋਈ ਵੀ ਨਹੀਂ ਕਹਿਣਾ ਬਿਨਾ ਬਿਨਾ ਅੱਖਾਂ ਦੇ ਦਰਸ਼ਨ ਕਿਵੇਂ ਹੁੰਦੇ ਨੇ ਕਿਹਦੇ ਹੁੰਦੇ ਨੇ ਕੋਈ ਗੱਲ ਹੀ ਨਹੀਂ ਕਰਦਾ ਜੀ ਚੁੱਪ ਨੇ ਉਹ ਸਭ ਮੰਨਦੇ ਨੇ ਅੱਖਾਂ ਨਹੀਂ ਦਾ ਫਿਰ ਚੁੱਪ ਨੇ ਜੇ ਦਰਸ਼ਨ ਕਰਾਉਂਦੇ ਨੇ ਫਿਰ ਅੱਖਾਂ ਨਾਲ ਕਰਾਉਂਦੇ ਨੇ ਬਾਹਰੋਂ ਕਰਾਉਂਦੇ ਨੇ ਉਹ ਕਹਿੰਦੇ ਨੇ ਅੰਦਰ ਹੈ